ਆਦ ਪੁਰਖ ਨੂੰ ਸਤ ਸੰਗਤ ਜੀਓ ਜੇ ਕੀਰਤਨ ਵਿੱਚ ਆਈਏ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠੀਏ ਇੱਕ ਅੱਧਾ ਬਚਨ ਨਾਲ ਲੈ ਜਾਈਏ ਜਦੋਂ ਪਾਂਡਵਾਂ ਕੌਰਵਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਛੋਟੇ-ਛੋਟੇ ਬੱਚੇ ਸਨ ਗੁਰੂਦੇਵ ਨੇ ਸਭ ਤੋਂ ਪਹਿਲਾਂ ਫੱਟੀ ਤੇ ਲਿਖਾਇਆ ਬਈ ਲਿਖੋ ਸਾਰੇ ਪਹਿਲਾ ਸਬਕ ਹੈ ਗੁੱਸਾ ਮਤ ਕਰੋ ਲਿਖੋ ਸਾਰੇ ਗੁਰੂ ਨੇ ਆਖਿਆ ਇਹ ਸਬਕ ਹੈ ਇਸ ਨੂੰ ਯਾਦ ਕਰੋ ਤੇ ਮੈਨੂੰ ਸੁਣਾਓ ਸਾਰੇ ਆ ਕੇ ਛੋਟੇ ਛੋਟੇ ਬਾਲਕੇ ਕਹਿਣ ਲੱਗੇ ਮਹਾਰਾਜ ਮੈਨੂੰ ਸਬਕ ਯਾਦ ਨਹੀਂ ਹੋਇਆ ਅੱਛਾ ਛੋਟਾ ਜਿਹਾ ਸਬਕ ਹੈ ਛੋਟੇ ਛੋਟੇ ਬੱਚਿਆਂ ਨੂੰ ਯਾਦ ਹੋਇਆ ਤੈਨੂੰ ਯਾਦ ਨਹੀਂ ਕਹਿਣ ਲੱਗੇ ਮਹਾਰਾਜ ਯਾਦ ਨਹੀਂ ਹੋਇਆ ਗੁਰੂ ਕੇ ਸੁਣਾ ਬਈ ਜੀ ਗੁੱਸਾ ਮਤ ਕਰੋ ਤੂੰ ਆ ਜੀ ਗੁੱਸਾ ਮਤ ਕਰੋ ਤੂੰ ਆ ਗੁੱਸਾ ਮਤ ਕਰੋ ਤੇ ਜਦੋਂ ਯੁਧਿਸ਼ਟਰ ਜੀ ਦੀ ਵਾਰੀ ਆਈ ਅੱਛਾ ਫਿਰ ਕੱਲ ਸੁਣਾ ਦੇਵੀਂ ਕੱਲ ਫਿਰ ਆਇਆ ਛੋਟੇ ਛੋਟੇ ਬੱਚੇ ਕਹਿ ਰਹੇ ਹਨ ਗੁੱਸਾ ਮਤ ਕਰੋ ਯੁਧਿਸ਼ਟਰ ਜੀ ਦੀ ਵਾਰੀ ਆਈ ਕਹਿ ਰਹੇ ਹਨ ਜੀ ਮੈਨੂੰ ਸਬਕ ਯਾਦ ਨਹੀਂ ਹੋਇਆ ਹੁਣ ਗੁਰੂ ਨੇ ਆਖਿਆ ਭਈ ਕੱਲ ਸਬਕ ਸੁਣਾਵੀਂ ਤੇ ਮੈਂ ਦੂਜਾ ਸਬਕ ਦਵਾਂ ਕੱਲ ਯਾਦ ਕਰਕੇ ਆਵੀਂ ਅੱਜ ਤੀਜੇ ਦਿਨ ਫਿਰ ਸਭ ਬੱਚਿਆਂ ਨੇ ਸਬਕ ਸੁਣਾਇਆ ਔਰ ਯੁਧਿਸ਼ਟਰ ਜੀ ਨੇ ਕਹੋ ਲਾ ਕੇ ਕਿਹਾ ਮਹਾਰਾਜ ਮੈਨੂੰ ਸਬਕ ਯਾਦ ਨਹੀਂ ਹੋਇਆ ਗੁਰੂ ਨੇ ਜ਼ੋਰ ਦਾ ਇੱਕ ਥੱਪੜ ਮਾਰਿਆ ਥੱਪੜ ਮਾਰਿਆ ਇੱਕ ਬੜਾ ਚਿਹਰੇ ਤੇ ਤਿਉੜੀਆਂ ਪੈ ਗਈਆਂ ਉਸ ਤੋਂ ਬਾਅਦ ਤਿਉੜੀਆਂ ਨੂੰ ਹਟਾ ਕੇ ਕਹਿਣ ਲੱਗੇ ਮਹਾਰਾਜ ਮੈਨੂੰ ਸਬਕ ਯਾਦ ਹੋ ਗਿਆ ਅੱਛਾ ਓਏ ਸਿਰਫ ਮਾਰਦੇ ਭੂਤ ਹੋ ਤੁਸੀਂ ਮੈਨੂੰ ਕੱਲ ਕਹਿੰਦਾ ਤੈਨੂੰ ਮੈਂ ਥੱਪੜ ਮਾਰ ਦਿੰਦਾ ਕਹਿਣ ਲੱਗਾ ਨਹੀਂ ਗੁਰੂਦੇਵ ਤੁਸੀਂ ਆਖਿਆ ਹੈ ਕਿ ਜੋ ਕੁਝ ਪੜੋ ਉਸ ਨੂੰ ਮਨ ਵਿੱਚ ਵਸਾਓ ਮੈਨੂੰ ਗੱਲ-ਗੱਲ ਤੇ ਗੁੱਸਾ ਆ ਜਾਂਦਾ ਹੈ ਐ ਵੇਖੋ ਤੁਸੀਂ ਮੈਨੂੰ ਥੱਪੜ ਮਾਰਿਆ ਮੈਨੂੰ ਗੁੱਸਾ ਨਹੀਂ ਆਇਆ ਸੋ ਸਾਧ ਸੰਗਤ ਜੀਓ ਜੇ ਇਹੋ ਜੀ ਦਰਗਾਹ ਵਿੱਚ ਆਂਦੇ ਹੋ ਆ ਕੇ ਕੁਝ ਚੋਲੀ ਵਿੱਚ ਕੋਈ ਕਿਣਕਾ ਮਾਤਰ ਪਾ ਕੇ ਲੈ ਜਾਓ ਇਹ ਜ਼ਿੰਦਗੀ ਦਾ ਕੀ ਪਤਾ ਹੈ ਸਾਰੀ ਜ਼ਿੰਦਗੀ ਅਜਾਈਂ ਗਵਾ ਦਿੰਦੇ ਹਾਂ ਬਚਪਨੇ ਵਿੱਚ 12 ਬਰਸ ਬਾਲਪਨ ਬੀਤੇ बीस बरस किछ तप न कियो तीस वर्ष किछ देव ना पूजा फिर पछताना वृद्ध भयो फिर जे जिंदगी चली जावे ते समझ आए ते कोई फायदा नहीं है जे आओ ਕਿੱਡਾ ਸੋਹਣਾ ਮਾਹੌਲ ਹੈ ਕਿੱਡੀ ਸੋਹਣੀ ਬਾਤ ਹੈ ਕਿੱਡੇ ਆਪ ਸਵੱਛ ਸੁੰਦਰ ਬੈਠੇ ਹੋ ਜੇ ਇਹੋ ਜੀ ਜਗ੍ਹਾ ਤੋਂ ਵੀ ਬੰਦਾ ਕੁਝ ਲੈ ਕੇ ਨਾ ਜਾਵੇ ਫਿਰ ਕਿੱਥੋਂ ਲੈਣਾ ਵਾਹ ਗੁਰੂ ਕਿਰਪਾ ਕਰੇ ਸਾਧ ਸੰਗਤ ਜੀਓ ਤੁਹਾਡੇ ਚਰਣਾ ਜੋੜਿਆਂ ਦੀ ਧੂੜ ਖਾਤਰ ਕਿਤੇ ਮੇਰੇ ਵਰਗੇ ਗੁਨਾਹਗਾਰ ਤੇ ਵੀ ਗੁਰੂ ਮਿਹਰ ਕਰੇ ਗੁੱਸਾ ਨਾ ਆਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮਨ ਬਹੁਤਾ ਨਹੀਂ ਤੇ ਥੋੜਾ ਜਿਹਾ ਦੂਰ ਹੋ ਜਾ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ ਕੌਣ ਹੈ ਐਸਾ ਬਲੀ ਮਹਾਂਪੁਰਖਾਂ ਨੇ ਇੱਕ ਵਾਰੀ ਕਹਿਣ ਲੱਗੇ ਕੀਰਤਨੀਓ ਬਸ ਇਹੀ ਤੁਕ ਪੜੀ ਜਾਓ ਅੱਗੇ ਨਾ ਜਾਣਾ ਕੌਣ ਹੈ ਐਸਾ ਬਲੀ ਕੋਈ ਨਹੀਂ ਹੈ ਪਰ ਕਹੋ ਨਾਨਕ ਜਿਨ ਜਨ ਨਿਰਦਲਿਆ ਸਾਧ ਸੰਗਤ ਕੇ ਚਲੀ ਰੇ ਤੁਸੀਂ ਜਿਹੜੇ ਸੰਗਤ ਵਿੱਚ ਆ ਕੇ ਰਾਮ ਰਾਮ ਜਪ ਲੈਂਦੇ ਹੋ ਬਸ ਇਹੀ ਹੈ ਸਭ ਮਰਜ਼ ਦੀ ਇੱਕੋ ਦਵਾ ਗੁਰੂ ਭਾਈ ਆਪ ਸਭ ਤੇ ਮਿਹਰ ਭਰਿਆ ਹੱਥ ਰੱਖੇ ਸਭ ਤੇ ਕਿਰਪਾ ਕਰੇ ਬੜੇ ਪਿਆਰ ਨਾਲ ਸਭ ਕੁਝ ਬੰਦਾ ਦਾਨ ਕਰ ਦਿੰਦਾ ਪਰ ਆਪਣਾ ਮਾਣ ਆਪਣਾ ਤਾਣ ਨਹੀਂ ਕਦੀ ਦਿੰਦਾ ਮੈਂ ਕੁਝ ਨਹੀਂ ਹਾਂ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਸੋ ਬੜੇ ਪਿਆਰ ਨਾਲ ਆ ਸਾਧ ਸੰਗਤ ਅਖੀਰਲੀਆਂ ਤੁਕਾ ਕਹਿ ਲਵੋ ਗੁਰੂ ਕਿਰਪਾ ਕਰੇ ਭਾਈ ਆਪ ਸਭ ਤੇ ਸਤਿਗੁਰੂ ਜਗਜੀਤ ਸਿੰਘ ਜੀ ਔਰ ਆਪ ਦੇ ਚਰਣਾ ਖਾਤਰ ਕਿਤੇ ਅਸੀਂ ਵੀ ਬਖਸ਼ੇ ਜਾਈਏ ਫੁੱਲਾ ਚੁੱਕਾ ਦੀ ਖਿਮਾ ਬਖਸ਼ਤੇ ਹੋਏ ਅਖੀਰਲੀ ਤੁਕ ਕਹਿ ਲੋ ਕੀਰਤਨ ਦੀ ਸਮਾਪਤੀ ਹੈ ਔਰ ਮੈਂ ਫੇਰ ਧੰਨਵਾਦੀ ਹਾਂ ਆਪ ਸਰਬਤ ਸਾਧ ਸੰਗਤ ਦਾ ਭਾਈ ਸਾਡੀਆਂ ਕੜੀਆਂ ਨਹੀਂ ਤਾਂ ਪਤਾ ਨਹੀਂ ਕਿਸ ਗਲਤੀਆਂ ਵਿੱਚ ਗੁਜ਼ਰ ਜਾਂਦੀਆਂ ਹਨ ਇੱਥੇ ਗੁਰੂ ਦਾ ਨਾਮ ਲੈ ਕੇ ਆਪ ਸਭ ਦੇ ਬਖਸ਼ੇ ਹੋਏ ਲੋਕ ਬੜੇ ਬੜੇ ਅੱਛੇ ਸੰਗੀਤਕਾਰ ਜੋ ਬੈਠੇ ਹੋਏ ਹਨ ਭਾਈ ਮਾਫ ਕਰਨਾ ਜੇ ਕੋਈ ਗਲਤੀ ਹੋ ਗਈ ਹੋਵੇ ਬੱਚਾ ਜਾਣ ਕੇ ਖਿਮਾ ਕਰਨੀ ਸਾਧ ਸੰਗਤ ਜੀਓ ਬੜੇ ਪਿਆਰ ਨਾਲ ਆਪ ਅਖੀਰਲੀ ਤੁਕੜ ਪੜੋ ਔਰ ਕੀਰਤਨ ਦੀ ਸਮਾਪਤੀ ਕਰੀਏ ਔਰ ਆਪਣਾ ਆਪ ਦਾਨ ਵੀ ਕਰੋ ਆਪਣੇ ਸਤਿਗੁਰੂ ਨੂੰ ਆਦ ਪੁਰਖ ਜਿਸ ਕੀਆ ਦਾਨ ਤਿਸ ਕੋ ਮਿਲਿਆ ਹਰ ਨਿਧਾਨ ਤੁਹਾਨੂੰ ਇਹ ਖਜ਼ਾਨਾ ਮਿਲ ਜਾਏ ਹਰੀ ਦੇ ਨਾਮ ਦਾ ਅਦਪੁਰਖ ਜਿਸ ਕੀ ਅਦਨ ਅਦਪੁਰਖ ਜਿਸ ਕੀ ਅਦਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਤ ਮਿਤ ਕਹੀ ਨਾ ਜਾਏ ਤਿਸ ਕੀ ਗਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਪਿਆਰ ਰਾਮ ਰਾਮ ਬੋਲ ਰਾਮ ਨਾਮ ਰਾਮ ਰਾਮ ਬੋਲ ਰਾਮ ਨਾਮ ਦਿਲ ਵੋ ਆਬਾਦ ਨਹੀਂ ਕਿ ਜਿਸ ਦਿਲ ਮੇ ਤੇਰੀ ਯਾਦ ਨਹੀਂ ਹੈ ਵੋ ਕਾਫਿਰ ਜੋ ਤੇਰੇ ਇਸ਼ਕ ਮੇ ਬਰਬਾਦ ਨਹੀਂ बस्ती वो बस्ती नहीं शहर वो आबाद नहीं घर वो क्या घर है जिस घर में सतगुरु की याद नहीं ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾ ਤਿਆਗੋ ਮਨ ਕੇ ਤਿਆਗੋ ਮਨ ਕੇ ਸਗਲ ਕਾ ਤਿਆਗੋ ਮਨ ਕੇ ਤਿਆਗੋ ਮਨ ਕੇ ਸਗਲ ਕਾਮ ਤਿਆਗੋ ਮਨ ਕੇ ਸਗਲ ਕਾਮ ਰਾਮ ਬੋਲ ਬੋਲ ਰਾਮ ਰਾਮ ਬੋਲ ਰਾਮ ਖੁੱਲਾ ਚੁੱਕਾ ਦੇਖੀ ਮੈਂ ਪਰ ਬਖਸ਼ਣੀ ਸਾਧ ਸੰਗਤ ਜੀਓ ਬੜੇ ਪਿਆਰ ਨਾਲ ਸਾਰੇ ਕਹਿੰਦੇ ਹੋਏ ਧੰਨ ਸਤਿਗੁਰੂ ਜਗਜੀਤ ਸਿੰਘ ਜੀ ਭੁੱਲਾ ਚੁੱਕਾ ਦੇਖੀ ਮੈਂ ਬਖਸ਼ ਔਰ ਸਾਧ ਸੰਗਤ ਜੀਓ ਖਾਸ ਕਰਕੇ ਗੁਰਮੁਖ ਪਿਆਰੇ ਹਰਵਿੰਦਰ ਸਿੰਘ ਜੀ ਦੇ ਅਸੀਂ ਬੜੇ ਧੰਨਵਾਦੀ ਹਾਂ ਬਈ ਜਿਨ੍ਹਾਂ ਨੇ ਬੜੇ ਸਾਨੂੰ ਆਪ ਦੇ ਦਰਸ਼ਨ ਕਰਾਏ ਹਨ ਔਰ ਆਪ ਸਭ ਸੰਤਾਂ ਦੇ ਆਪ ਸਭ ਮਹਾਂਪੁਰਖਾਂ ਦੇ ਆਪ ਸਭ ਕਲਾਕਾਰਾਂ ਦੇ ਬਈ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦੱਸਿਆ ਹੈ ਤੁਹਾਡੀ ਬੜੀ ਬੜੀ ਮਿਹਰਬਾਨੀ